ਉੱਠ ਫਰੀਦਾ ਉੱਜੂ ਸਾਜ ਸੁਬਾ ਨਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੱਪ ਉਤਾਰ ਅਗਲੀ ਗੱਲ ਕੀ ਹੈ ਉੱਠ ਫਰੀਦਾ ਹੁਣ ਵੀ ਜਾਗ ਪੋ ਉੱਠ ਖੜੋ ਉੱਜੂ ਸਾਜ ਉਹ ਤੋਲੋ ਹੱਥ ਮੂੰਹ ਅਗੋਲੀ ਗੋਲੀ ਕਰ ਲੋ ਜਿਹੜੀ ਮੂੰਹ ਦੇ ਵਿੱਚ ਪਹਿਲਾਂ ਬਕਵਾਸ ਕਰਦੇ ਹੋ ਬੰਦ ਕਰ ਦੋ ਬਦਬੂ ਬੰਦ ਕਰੋ ਬਦਬੂ ਆਉਂਦੇ ਤੁਹਾਡੇ ਮੂੰਹ ਚੋਂ ਮੁਕਾਬਤ ਤਾਂ ਕੇ ਇਹ ਮਾਇਆ ਜਿਹੜੀ ਹੈ ਦੁਰਗੰਧ ਹੈ ਵਿਖਿਆ ਵਿਖਿਆ ਦੀ ਬਦਬੂ ਆਉਣ ਲੱਗੀ ਲੋਕਾਂ ਨੂੰ ਸਾਰੇ ਤੁਹਾਡੇ ਮੂੰਹ ਚੋਂ ਜੋ ਕਰਦੇ ਹੋ ਜੋ ਬਦਬੂ ਆਉਂਦੀ ਹੈ ਹੁਣ ਤੁਸੀਂ ਭਗਤ ਛੱਡਤੇ ਅਰਦਾਸ ਕਹੇ ਜੀ ਬਣਾਈ ਹੈ ਜੀ ਬਦਬੂ ਹੈ ਅਰਦਾਸ ਜਿਹੜੀ ਬਣਾਈ ਹੈ ਤੁਹਾਡੀ ਇਹ ਬੇਈਮਾਨੀ ਨਾਲ ਬਣਾਈ ਹੋਈ ਅਰਦਾਸ ਹੈ ਬੇਈਮਾਨਾਂ ਦੀ ਬਣਾਈ ਹੋਈ ਇਹ ਜੋ ਬਦਬੂ ਹੈ ਭਗਤਾਂ ਤੋਂ ਬਾਣੀ ਸ਼ੁਰੂ ਹੁੰਦੀ ਹੈ ਤੁਸੀਂ ਉਹ ਛੱਡੇ ਦਿੱਤੇ ਵਿੱਚੋਂ ਕੱਢਤੇ ਤੁਸੀਂ ਤਾਂ ਬੇਈਮਾਨ ਹੋ ਸਾਰੇ ਬੇਈਮਾਨੀ ਸਿਖਾਉਂਦੀ ਹੈ ਗੁਰਬਾਣੀ ਗੁਰੂ ਘਰ ਚ ਬੇਈਮਾਨੀ ਅਰਦਾਸ ਗੁਰੂ ਘਰ ਚ ਕਰਦੇ ਆ ਉੱਥੇ ਬੇਈਮਾਨੀ ਆ ਤੁਹਾਡੇ ਵਿੱਚ ਤੂੰ ਤਾਂ ਇਮਾਨ ਹੈ ਛੱਡਦਾ ਬਿਲਕੁਲ ਤੁਹਾਡੇ ਨਾਲ ਮੁਸਲਮਾਨ ਚੰਗੇ ਨੇ ਜਿਹਨਾਂ ਇਮਾਨ ਨੌਤਾ ਰੱਖਿਆ ਹੋਇਆ ਇਮਾਨ ਵਿੱਚ ਦਾ ਰੱਖਿਆ ਹੋਇਆ ਹੈ ਸਿੱਖੀ ਨਾ ਰੱਖ ਲੈ ਸਿੱਖਿਆ ਕਿੱਥੇ ਗੁਰਬਾਣੀ ਦੀ ਸਿੱਖਿਆ ਕਿੱਥੇ ਗਈ ਸਿੱਖਿਆ ਕਿੱਥੇ ਗਈ ਕਿਉਂ ਪਾਈਏ ਗੁਰਦੁਆਰੇ ਵਾਲੀ ਸਿੱਖਿਆ ਕਿੱਥੇ ਗਈ ਕਰਤਾ ਤੇਰੇ ਸਭ ਕੁਝ ਹੈ ਉੱਥੇ ਦਾ ਸਭ ਕੁਝ ਹੈ ਤੁਸੀਂ ਕਿਉਂ ਮੰਗਦੇ ਹੋ ਦੋ ਮੰਗਦੇ ਕਾਤੇ ਸਭ ਕੁਝ ਹੈ ਭੁੱਖ ਕਾਦੀ ਰਹੇਗੀ ਤੁਹਾਨੂੰ ਜੇ ਸਭ ਕੁਝ ਹੈ ਹਾਂਜੀ ਉੱਠ ਫਰੀਦਾ ਆਜੂ ਸਾਜ ਉਹ ਕੁੱਲੀ ਕਾਲਾ ਕੁੱਲੀ ਜਿਹੜਾ ਪਹਿਲਾਂ ਬੋਲਦੇ ਹਾਂ ਉਹ ਕੁੱਲੀ ਕਰਕੇ ਉਹਨੂੰ ਉਹਨੂੰ ਸਾਫ਼ ਕਰਕੇ ਦੁਬਾਰਾ ਬੋਲੋ ਹੁਣ ਗੁਰਬਾਣੀ ਪੜ੍ਹ ਕੇ ਦੁਬਾਰਾ ਦੁਬਾਰਾ ਵਿਆਖਿਆ ਕਰੋ ਗੁਰਬਾਣੀ ਦੀ ਅਜੂ ਸਾਜ ਕੇ ਜਿਹੜਾ ਹੁਣ ਤੇ ਕੂੜ ਪ੍ਰਚਾਰ ਕਰਤਾ ਉਹਦਾ ਕੁੜਲੀ ਗੜਲੀ ਕਰਕੇ ਮੂੰਹ ਸਾਫ਼ ਕਰ ਲੋ ਮਨ ਵੀ ਮਨ ਅਰ ਚਿੱਤ ਸਾਫ਼ ਕਰਕੇ ਫਿਰ ਬੋਲੋ ਬੁੱਧੀ ਦੀ ਕਰਾ ਦੋ ਕੁੜਲੀ ਬੁਰਸ਼ ਪਰਸ਼ ਕਰਕੇ ਫਿਰ ਦੁਬਾਰਾ ਵਿਆਖਿਆ ਕਰੋ ਅਜੂ ਸਾਜੇ ਕਹਿ ਰਿਹਾ ਹੋ ਸਵੇਰ ਹੁਣ ਚੜਿਆ ਦਿਨ ਹੁਣ ਹੋ ਗਿਆ ਗਿਆਨ ਹੁਣ ਲੋਕਾਂ ਨੂੰ ਲੱਗ ਗਿਆ ਪਤਾ ਹੁਣ ਨਵਾਜ਼ ਗੁਜ਼ਾਰੋ ਹੁਣ ਬਖਸ਼ਿਸ਼ ਮੰਗੋ ਦੁਬਾਰਾ ਬਾਣੀ ਪੜੋ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਉਹ ਜਦ ਦਊਗਾ ਪਾ ਲਿਓ ਬੁੱਗਣ ਦੀ ਕੀ ਲੋੜ ਹੈ ਬੁੱਗਣ ਦੀ ਕੀ ਲੋੜ ਹੈਗੀ ਬੁੱਗਣ ਨੂੰ ਕਦ ਕਹੇ ਇੱਥੇ ਜਿਸ ਦੇ ਹੈ ਸੋ ਪਾਵੇ ਲੈਣ ਦੇ ਹੱਕਦਾਰ ਬਣੋ ਕਿਰਪਾ ਮੰਗੋ ਕਿਰਪਾ ਹੋ ਜੂਗੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਆਪਣੇ ਤੇ ਆਪੇ ਕਿਰਪਾ ਕਰ ਲੋ ਕਮਾ ਲੋ ਸ਼ਬਦ ਜੇ ਆਪਣੇ ਤੇ ਆਪ ਕਿਰਪਾ ਕਰੋਗੇ ਗੁਰ ਕਾ ਸ਼ਬਦ ਕਮਾ ਲੋਗੇ ਫਿਰ ਕਿਰਪਾ ਉਹਦੀ ਵੀ ਹੋ ਜੂਗੀ ਜੇ ਗੁਰ ਕਾ ਸ਼ਬਦ ਨਹੀਂ ਕਮਾਉਂਦੇ ਗੁਰਬਾਣੀ ਨਹੀਂ ਕਮਾਈ ਫਿਰ ਕਿਰਪਾ ਹੋਣੀ ਹੋਈ ਨਹੀਂ ਫਿਰ ਇਦੋਂ ਵੀ ਬੁਰੀ ਹਾਲਤ ਹੋਣ ਵਾਲੀ ਹੈ ਜਿੱਥੇ ਮਰੀਜ਼ ਪਿਆ ਨਾ ਵੈਂਟੀਲੇਟਰ ਤੇ ਗਿਆ ਥੋੜੇ ਦਿਨ ਇਹਨਾਂ ਦੇ ਵੈਂਟੀਲੇਟਰ ਤੇ ਹੁਣ ਮਰੀਜ਼ ਇਹ ਸਿੱਖੀ ਤੁਹਾਡੇ ਵਾਲੀ ਵੈਂਟੀਲੇਟਰ ਤੇ ਪਈ ਆ ਹੁਣ ਇਹਦਾ ਨਹੀਂ ਕੋਈ ਕੁਝ ਬਣਨਾ ਇਹ ਤਾਂ ਰੋਗੀ ਆ ਰੋਗ ਪੈਦਾ ਕੀਤੇ ਨੇ ਹਾਂਜੀ ਉੱਠ ਫਰੀਦਾ ਉਜੂ ਸਾਜ ਸੁਬਾ ਨਵਾਜ ਗੁਜ਼ਾਰ ਸੁਬਾ ਦਿਨ ਚੜਿਆ ਚਾਨਣ ਹੋ ਗਿਆ ਸੂਰਜ ਨਹੀਂ ਚੜਿਆ ਲੇਕਿਨ ਸੂਰਜ ਚੜਨ ਤੋਂ ਪਹਿਲਾਂ ਤਾਂ ਸੁਬਾ ਤਾਂ ਹੈ ਨਾ ਸੁਬਾ ਗਿਆਨ ਤਾਂ ਪਤਾ ਤਾਂ ਲੱਗ ਗਿਆ ਗੁਰਬਾਣੀ ਕੀ ਕਹਿੰਦੀ ਆ ਹੁਣ ਆਵਾਜ਼ ਗਜਾਰੋ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੱਪ ਉਤਾਰ ਜਿਹੜਾ ਨਹੀਂ ਮੰਨਦਾ ਮਨ ਜਿਹੜਾ ਸਿਰ ਨਹੀਂ ਮੰਨਦਾ ਉਹਨੂੰ ਵੱਢ ਕੇ ਪਰੇ ਕਰੋ ਬਹੁਤ ਖਤਰਨਾਕ ਗੱਲ ਹੈ ਜੇ ਤੁਹਾਡਾ ਮਨ ਨਹੀਂ ਮੰਨਦਾ ਉਹਨੂੰ ਵੱਢ ਕੇ ਪਰੇ ਮਾਰੋ ਚੱਕ ਕੇ ਦੇਖਾ ਭਲਾ ਕਿਹੜਾ ਮਾਰੂਗਾ ਹੁਣ ਸਿੱਖ ਜੇ ਨਾ ਮਾਰਿਆ ਸਿੱਖੀ ਤੋਂ ਖਾਰਜ ਹੋ ਸਾਰੇ ਜਿਹੜਾ ਮਾਨੋ ਨਹੀਂ ਬਣਾ ਸਕਦਾ ਉਹ ਸਿੱਖ ਨਹੀਂ ਹੈ ਉਹਨਾਂ ਮੰਨੇ ਮੈਂ ਸਿੱਖਾਂ ਸੋ ਸਿਰ ਕੱਪ ਉਤਾਰ ਵੱਟ ਕੇ ਪਰੇ ਮਾਰੋ ਉਹਨੂੰ ਮਾਨੂ ਤੇ ਨਹੀਂ ਤਾਂ ਪਰੇ ਹੋ ਜੋ ਆਪੇ ਗੁਰੂ ਆਪੇ ਕਰ ਲੂਗਾ ਜਿਨ੍ਹਾਂ ਨੇ ਕੱਪ ਕੇ ਉਤਾਰੇ ਤੇ ਸਿਰ ਦੇਤੇ ਤੇ ਪੰਜਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀ ਗੁਰਮਤਿ ਪ੍ਰਚਾਰ ਦੀ ਉਹਨਾਂ ਦੇ ਪਾਉਣ ਲਈ ਸੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਹੁਣ ਇਹ ਜੇਬ ਜੋ ਕੱਢੇ ਲਫਾਵੇ ਜੋ ਕੱਢੇ ਜਿਹੜੀਆਂ ਸਰਦਾਰੀਆਂ ਨੇ ਖਤਮ ਹੋ ਗਈਆਂ ਕੌਣ ਮੰਨਦਾ ਤੁਹਾਡੀ ਗੱਲ ਨੂੰ ਹਾਂਜੀ ਜੋ ਸਿਰ ਸਾਈ ਨਾ ਲਵੇ ਉਹ ਜਿਹੜਾ ਮਨ ਮੰਨਦਾ ਹੀ ਨਹੀਂ ਸਾਈ ਨੂੰ ਜਿਹੜਾ ਗੁਰਮਤਿ ਨੂੰ ਮੰਨਦਾ ਹੀ ਨਹੀਂ ਮਨ ਜਿਹੜਾ ਸਾਈ ਜਿਹੜਾ ਸਿਰ ਨਿਭਦਾ ਹੀ ਨਹੀਂ ਸਾਈ ਨੂੰ ਸੋ ਸਰ ਕੀਜੇ ਕਾਇ ਇਹ ਕਹਿੰਦੇ ਨੇ ਅਸੀਂ ਤਾਂ ਮੱਥਾ ਟੇਕਦੇ ਆ ਸਿਰ ਨਵਾਉਨੇ ਆ ਸੀਸ ਨਵਾਈਏ ਕਿਆ ਥੀਏ ਜਾਂ ਰਿਤੇ ਕਸੁੰਦਾ ਜਾਏ ਆਏਗਾ ਜਵਾਬ ਉਹਦਾ ਹਿਰਦੇ 'ਚ ਨਹੀਂ ਤੁਹਾਡੇ ਸ਼ੁੱਧ ਹਿਰਦੇ ਸ਼ੁੱਧ ਨਹੀਂ ਹੈਗੇ ਬੇਈਮਾਨ ਹੋ ਅੰਦਰੋਂ ਸਿਰ ਸਿਰ ਤੇਰਾ ਬਾਹਲਾ ਦੇਖੋ ਉੱਥੇ ਸਿਰ ਹੈ ਉੱਥੇ ਸੀਸ ਹੈ ਦੋ ਲਫ਼ਜ਼ ਅੱਡ ਅੱਡ ਵਰਤੇ ਨੇ ਸੀਸ ਨਵਾਈਏ ਕਿ ਉੱਥੇ ਸੀਸ ਨਵਾਈਏ ਕਿਆ ਥੀ ਲਿਖ ਦਿੱਤਾ ਇੱਥੇ ਸਿਰ ਲਫ਼ਜ਼ ਵਰਤੇ ਸਾਈ ਨਾ ਨਵੇ ਸਿਰ ਮਨ ਵਾਸਤੇ ਹੈ ਸਿਰ ਮਨ ਵਾਸਤੇ ਹੈ ਸੀਸ ਵਾਲੇ ਵਾਸਤੇ ਹੈ ਤੁਹਾਡੇ ਵਾਸਤੇ ਸੀਸ ਨਵਾਈਏ ਕਿਆ ਥੀ ਕੀ ਹੋ ਗਿਆ ਜੇ ਤੂੰ ਸਰਦੀਮਾ ਕਰਤਾ ਉਹ ਨੀਵਾ ਹੋਣ ਵੇਲੇ ਜਦ ਨੀਵਾ ਹੁੰਦਾ ਨਾ ਸੱਪ ਖੜਾ ਡੰਗ ਮਾਰਦਾ ਹੁੰਦਾ ਥੋੜਾ ਤਾਂ ਨੀਵਾ ਹੋਣਾ ਵੀ ਡੰਗ ਮਾਰਨਾ ਤਿੰਨ ਚੀਜ਼ਾਂ ਜਾਂ ਨੀਵੀਆਂ ਹੁੰਦੀਆਂ ਨੇ ਖਤਰਨਾਕ ਨੇ ਕਹਿੰਦੇ ਤਨਖ ਜਾ ਖਿੱਚੀ ਦਾ ਨੀਵਾ ਹੁੰਦਾ ਤੀਰ ਗਾਹ ਮਾਰਦਾ ਸੱਪ ਜਾਂ ਨੀਵਾ ਹੁੰਦਾ ਖੜਾ ਤੇ ਡੰਗ ਮਾਰਦਾ ਸ਼ੇਰ ਜਾਂ ਨੀਵਾ ਹੁੰਦਾ ਸ਼ਿਕਾਰ ਖੇਡਦਾ ਤੂੰ ਇਹਦਾ ਸ਼ਿਕਾਰ ਖੇਡਦੇ ਹੋ ਨੀਵੇਂ ਹੋ ਕੇ ਇਹ ਸ਼ਿਕਾਰ ਹੈ ਤੁਸੀਂ ਤਾਂ ਸ਼ਿਕਾਰ ਕਰ ਰਹੇ ਹੋ ਸ਼ਿਕਾਰੀਆਂ ਲੋਕਾਂ ਨੂੰ ਨਾਸ ਕਰ ਰਹੇ ਹੋ ਲੋਕਾਂ ਦਾ ਅਕਲ ਦਾ ਹਿਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾ ਫਾਹੀ ਲੱਗੀ ਜਾਤ ਫਾਨ ਅੱਗੇ ਨਹੀਂ ਥਾਂ ਸਾਰੀ ਤੁਸੀਂ ਸਿੱਖੀ ਫਸਾਤੀ ਦੇ ਜਾਲ ਚ ਨੀਵੇਂ ਹੋ ਹੋ ਕੇ ਪਖੰਡ ਕਰ ਕਰਕੇ ਤੁਹਾਨੂੰ ਮਾਫ ਕੌਣ ਕਰ ਦੂਗਾ ਕਿੱਥੋਂ ਮਾਫੀ ਭਾਲਦੇ ਹੋ ਮਾਫ ਕਰਦੇ ਜੋਗੇ ਨਹੀਂ ਹੈ ਕੋਈ ਤੁਹਾਡੇ ਹਾਂਜੀ